ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਸਭਨਾ ਮਨ ਮਾਨਕ ਸਾਰਿਆਂ ਦੇ ਮਨ ਮਾਨਕ ਦੇ ਠਾਹਣ ਮੂਲ ਮਚਾਂਗਵਾ ਸਾਹਣ ਕਿਸੇ ਦਾ ਮਚਾਂਗਵਾ ਕਿਸੇ ਦਾ ਦਿਲ ਤੋੜਨਾ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਠਾਹਣ ਥਾਣ ਨਹੀਂ ਇਹ ਵੀ ਟਾਉਣਾ ਹੀ ਹੈ ਆ ਉਹਨਾਂ ਦੀ ਬੋਲੀ ਜਿੱਦਾਂ ਹੀ ਸਭਨਾ ਮਨ ਮਾਨਕ ਠਾਹਣ ਮੂਲ ਮਜਾਗਵਾ ਬਿਲਕੁਲ ਵੀ ਮਚਾਂਗਵਾ ਨਹੀਂ ਚੰਗਾ ਗੁੰਮਾ ਲੱਗਿਆ ਹੈ 네ਗੇਟਿਵ ਹਾਂ ਮਚਾਂਗ ਚਾਂਗਵਾ ਚਾਂਗਵਾ ਹੁੰਦਾ ਚੰਗਾ ਮਚਾਂਗਵਾ ਨਹੀਂ ਚੰਗਾ ਕਿਸੇ ਦਾ ਵੀ ਦਿਲ ਤੋੜਨਾ ਚੰਗਾ ਨਹੀਂ ਹੈ ਸਾਰਿਆਂ ਦੇ ਮਨ ਮਾਨ ਕਰਨਾ ਕਿਸੇ ਦਾ ਵੀ ਮਨ ਤੋੜਨਾ ਦਿਲ ਤੋੜਨਾ ਨਹੀਂ ਚੰਗਾ ਹੁੰਦਾ ਜੇ ਤੋ ਪੀਰੀਆਂ ਦੀ ਸਿੱਖ ਹਿਆ ਉਹਨਾਂ ਠਾਹੇ ਕਹੀਦਾ ਜੇ ਤੋ ਪ੍ਰਿਆ ਦੀ ਸਿੱਖ ਜੇ ਤੈਨੂੰ ਪਿਰ ਦੀ ਸਿੱਖ ਹੈ ਤੇਰੇ ਅੰਦਰ ਤੇਰੇ ਅੰਦਰ ਪਿਰਦੀ ਪਿਆਸ ਹੈ ਭੁੱਖ ਹੈ ਜਾਉ ਨਾ ਠਾਹੇ ਕਹੀ ਦਾ ਹਾਂ ਕਿਸੇ ਦਾ ਦਿਲ ਨਹੀਂ ਤੋੜਨਾ ਕਿਸੇ ਦਾ ਹਿਰਦਾ ਜਿਹੜਾ ਹੈ ਤੋੜਨਾ ਨਹੀਂ ਬਿਲਕੁਲ ਹੀ ਦਿਲ ਨਹੀਂ ਤੋੜਨਾ ਕਿਸੇ ਦਾ ਕਿਸੇ ਨੂੰ ਨਹੀਂ ਆ ਕਹਿਣਾ ਵੀ ਤੇਰੇ ਵਾਸਤੇ ਗੱਲ ਨਹੀਂ ਹੋਈ ਤੂੰ ਨਹੀਂ ਕਰ ਸਕਦਾ ਤੂੰ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਜਿੰਨਾ ਕਰੂ ਉਹਨਾਂ ਸਹੀ ਸਕੂਲ ਜਿੰਨਾ ਪੜ ਲੂ ਜਿੰਨੀ ਉਹਦੀ ਬੁੱਧ ਉਹਨਾਂ ਪੜ ਲੂ ਉਹਨੂੰ ਖਾਲੀ ਕਿਉਂ ਮੋੜਨਾ ਤੂੰ ਖਾ ਜਿੰਨੀ ਤੇਰੀ ਭੁੱਖ ਇੱਥੇ ਤਾਂ ਲੰਗਰ ਵਾਧੂ ਹੈ ਤੂੰ ਦੱਸ ਕਿੰਨਾ ਖਾ ਸਕਦਾ ਹਜਮ ਕਿੰਨਾ ਕਰ ਸਕਦਾ ਤੂੰ ਕਿੰਨਾ ਖਾ ਕੇ ਹਜਮ ਕਰ ਸਕਦਾ ਤੇਰੇ ਤੇ ਡਿਪੈਂਡ ਕਰਦਾ ਇੱਥੇ ਤਾਂ ਲੰਗਰ ਵਾਧੂ ਹੈ ਹਾਂਜੀ ਸਭ ਨਾਮ ਮਨ ਮਾਨਕ ਠਾਹਣ ਮੂਲ ਮਜਾਂਗਵਾ ਜੇ ਤੋ ਪਿਰਿਆਂ ਦੀ ਸਿੱਖ ਹਿਆਉ ਨਾ ਠਾਏ ਕਰੀਦਾ ਜੇ ਤੋ ਪਿਰਿਆਂ ਦੀ ਸਿੱਖ ਹਿਆਉ ਨਾ ਠਾਏ ਕਿਸੇ ਦਾ ਜੇ ਤੈਨੂੰ ਪਰਮੇਸ਼ਰ ਦੇ ਮਿਲਣ ਦੀ ਸਿੱਖ ਹੈ ਕਿਸੇ ਦਾ ਦਿਲ ਨਹੀਂ ਤੋੜ ਹੁੰਦਾ ਆਹ ਹੋਰ ਗਾਹ ਕਿੱਥੇ ਜਾਣਾ ਉਹਨੇ ਐਸਾ ਸੱਤਾ ਕਿਸੇ ਦਾ ਦਿਲ ਨਾ ਤੋੜੇ